ਸਾਡਾ ਗੁਰਮੁਖ ਆਖੀਏ ਸਾਟੜਿਆ ਮਤ ਦੇ ਇੱਕ ਪਾਦਾ ਪੰਦਰ ਉਦਾ ਰਾਹ ਦੱਸਣ ਵਾਲਾ ਪੰਦੀ ਜਿਹੜਾ ਪੰਦਾ ਪੰਦੀ ਪੰਦਾ ਪੰਦ ਦੱਸੇ ਰਸਤਾ ਦੱਸੇ ਮਾਰਗ ਦੱਸੇ ਪੰਦਾ ਇੱਕ ਗੁਰਮੁਖ ਵੀ ਹੁੰਦਾ ਆਖੀਏ ਚਾਟੜਿਆ ਮਤ ਦੇ ਚਾਟੜਿਆ ਨੂੰ ਕੀ ਮਤ ਦੇਵੇ ਨਾਮ ਸੰਭਾਲੋ ਨਾਮ ਸੰਭਰੋ ਲਾਹ ਜਗ ਮੇਲੇ ਲਾਹ ਜਗ ਮੇਲੇ ਜਗ ਦੇ ਵਿੱਚ ਇਹੀ ਲਾਹ ਨਾਮੇ ਸੰਭਾਲੋ ਨਾਮੇ ਸਮਝੋ ਨਾਮੇ ਇਕੱਠਾ ਕਰੋ ਇਹੀ ਲਾਹ ਹੈ ਦੋ ਕਿਸਮ ਦੇ ਬੰਦੇ ਆ ਗਏ ਇੱਕ ਬੰਦਾ ਗੁਰਮੁਖ ਹੈ ਇੱਕ ਬੰਦਾ ਦੁਰਮੁਖ ਹੈ ਜਿਹੜਾ ਚਾਟੜਿਆ ਅੱਖਰ ਹੈ ਇਹ 4 ਸਾਲ ਤੋਂ ਬਣਿਆ ਜੀ ਹਾਂ 4 ਸਾਲ ਤੋਂ ਚੱਲ ਰਿਹਾ ਚੇਲੇ ਹਾਂਜੀ ਵਿਦਿਆਰਥੀ ਹਾਂ ਵਿਦਿਆਰਥੀ ਠੀਕ ਹੈ ਠੀਕ ਹੈ ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੈਂ ਲੈ ਸੱਚੀ ਪੱਟੀ ਸੱਚ ਮਨ ਪੜੀਏ ਸ਼ਬਦ ਸੁਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ RAM ਨਾਮ ਗਲ ਹਾਰ ਸੱਚੀ ਪੱਟੀ ਸੱਚ ਸੱਚੇ ਮਨ ਦੇ ਉੱਤੇ ਜੋ ਲਿਖ ਦਿੱਤਾ ਉਹ ਸੱਚੀ ਪੱਟੀ ਦੀ ਹਿਰਦੇ ਹੀ ਲਿਖ ਲਿਓ ਜੋ ਲਿਖਣਾ ਹਿਰਦੇ ਜੇ ਲਿਖ ਲਿਓ ਸੱਚੀ ਪੱਟੀ ਹਿਰਦਾ ਹਿਰਦੇ ਕਰੋ ਸ਼ੁੱਧ ਸਾਰੀ ਬਾਣੀ ਵਿੱਚ ਲਿਖ ਲਓ ਸੱਚੀ ਪੱਟੀ ਸੱਚ ਬੋਦ ਪੜਿਆ ਸ਼ਬਦ ਜੋ ਸਾਰ ਪੜਿਆ ਕੀ ਇਹ ਸ਼ਬਦ ਦਾ ਸਾਰ ਪੜਿਆ ਸ਼ਬਦ ਹੀ ਪੜਿਆ ਸਾਰਾ ਅੱਛਾ ਸਾਰਾ ਸ਼ਬਦ ਨਹੀਂ ਯਾਦ ਕਰਨਾ ਸ਼ਬਦ ਦਾ ਸਾਰ ਪੜਨਾ ਸਿਰਫ ਇਹਦਾ ਅਰਥ ਕੀ ਹੋਇਆ ਭਾਵਰਥ ਕੀ ਹੋਇਆ ਸਾਰ ਲੈ ਲੈਣ ਸਾਰ ਲਿਖ ਲੈਣ ਸਾਰ ਕੀ ਹੈ ਨਾਨਕ ਉਹ ਪੜਿਆ ਸੋ ਪੜਨ ਤੇ ਬਿਨਾ ਜਿਸ ਰਾਮ ਨਾਮ ਜਿਸ ਰਾਮ ਕਿਤੇ ਗੱਲ ਕੇ ਰਾਮ ਨਾਮ ਦਾ ਹਾਰ ਹੈ ਕੋਈ ਪੜਿਆ ਕੋਈ ਸੁਧਰ ਹੋਈ ਬੀਜੋ